ਮਾਗ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਜਿਹੜਾ ਬਾਗ ਦਾ ਮਹੀਨਾ ਹੁੰਦਾ ਹੈ ਬਾਗ ਦੇ ਮਹੀਨੇ 'ਚ ਬੂਰ ਆਉਣ ਲੱਗ ਜਾਂਦਾ ਦਰਖਤਾਂ ਨੂੰ ਕਈ ਜਗ੍ਹਾ ਬੂਰ ਆਉਣ ਲੱਗ ਜਾਂਦਾ ਬਾਗ ਦੇ ਮਹੀਨੇ 'ਚ ਫੱਗਣ ਦੇ ਵਿੱਚ ਤਾਂ ਜ਼ਿਆਦਾ ਹੀ ਹੋ ਜਾਂਦਾ ਨਾ ਬਾਗ ਦਾ ਵੀ ਨਹੀਂ ਚੱਲਦਾ ਹੁਣ ਆ ਫੱਗਣ ਚੜ ਪਿਆ ਸਮਝ ਲਓ ਚੜ ਪੈਣਾ ਇੱਕ ਦੋ ਦਿਨ ਕੱਲ ਚੜ ਗਿਆ ਬਸ ਤੇ ਬੂ ਰੱਬਾ ਨੂੰ ਕਈ ਜਗ੍ਹਾ ਆਇਆ ਹੋਊਗਾ ਨਹੀਂ ਆਇਆ ਤਾਂ ਉਹ ਲੱਗ ਜੂਗਾ ਤਿਆਰੀ ਹੈ ਫੁੱਟਿਆ ਹੋਇਆ ਹੋਊਗਾ ਪੋਖ ਦੇ ਵਿੱਚ ਬੂਲ ਨਹੀਂ ਹੁੰਦਾ ਪੋਖ 'ਚ ਸਿਰਫ ਰਾਸ ਇਕੱਠਾ ਕੀਤਾ ਦਰਖਤ ਨੇ ਪੋਖ ਤੱਕ ਸਾਰਿਆਂ ਨੇ ਰਾਸ ਇਕੱਠਾ ਕੀਤਾ ਇਕੱਠਾ ਕਲੈਕਟ ਕੀਤਾ ਪੋਖ ਦਾ ਬਦਲ ਉਹ ਰਜ ਗਏ ਇਕੱਠਾ ਕਰ ਕਰਕੇ ਉਹ ਰਾਸ ਹੁਣ ਬਾਹਰ ਕੱਢਣ ਉਹਨਾਂ ਨੇ ਤਾਂ ਪੱਤੇ ਫੁੱਟਣੇ ਨੇ ਉਹ ਤਿਆਰੀ ਜਿਹੜੇ ਸਾਰੇ ਦਰਖਤ ਪੱਤੇ ਕੱਟਣ ਦੇ ਕੋਈ ਪੱਤੇ ਫੁੱਟਣ ਦੇ ਕੋਈ ਬੂਰ ਆਉਣ ਦੇ ਕੋਈ ਕਿਸੇ ਚੀਜ਼ ਦੇ ਉਹ ਤਿਆਰੀ ਚ ਐਵੇਂ ਦੇ ਵਿੱਚ ਤਾਂ ਹੀ ਬਾਗ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰੇ ਇਸ਼ਨਾਨ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰੇ ਇਸ਼ਨਾਨ ਭਾਗਦਾ ਵੀ ਮਾਂ ਘਰੀ ਲਫ਼ਜ਼ ਹੈ ਮਾਂ ਆਪਣੇ ਘਰੇ ਨਿਜ ਘਰ ਜਿਵੇਂ ਬੰਮ ਘਰ ਸੀ ਨਾ ਐਵੇਂ ਭਾਗਦੀ ਹੈ ਕੀ ਦਾ ਮਤਲਬ ਘਰੇ ਹੁੰਦਾ ਘੱਗੇ ਨੂੰ ਸਿਆਰੀ ਬਿਹਾਰੀ ਹੈ ਨਾ ਸਿਆਰੀ ਹਾਂ ਸਿਆਰੀ ਹੈ ਘਰੇ ਮਾਂ ਘਰੇ ਮੈਂ ਆਪਣੇ ਘਰੇ ਮੱਜਣ ਸੰਗ ਸਾਧੂ ਸਾਧੂ ਨਾਲ ਮੱਜਣ ਕੀਤਾ ਬਾਹਰ ਨਹੀਂ ਬਾਹਰ ਨਹੀਂ ਕੀਤਾ ਮੱਜਣ ਜਾ ਕੇ ਤੋੜਾ ਦਾ ਮਨ ਸੀ ਜੇ ਤਾਂ ਤਨ ਤੋੜਾ ਹੁੰਦਾ ਫਿਰ ਤਾਂ ਬਾਹਰ ਜਾਣ ਦੀ ਲੋੜ ਹੈ ਤੋੜਾ ਮਨ ਸੀ ਸੰਗ ਸਾਧੂ ਧੂੜੀ ਕਰੇ ਛਣਾ ਤੋੜਾ ਦਾ ਮਨ ਸੀ ਬਲ ਤਾਂ ਫਿਰ ਅੰਦਰ ਤੋਤਾ ਜਾਊ ਸਾਧੂਆਂ ਦੀ ਲੋੜ ਤਾਂ ਪਈ ਉਪਦੇਸ਼ ਉਹਨਾਂ ਦਾ ਸੀ ਤੂੜੀ ਸਾਧੂ ਦੀ ਆਵਾਜ਼ ਦੀ ਸੀ ਸਭ ਦਾ ਗਿਆਨ ਸੀ ਮਨ ਆਪਣਾ ਮਜਣਾ ਸੀ ਮਨ ਤਾਂ ਆਪਣਾ ਅੰਦਰੇ ਮਜਣਾ ਸੀ ਉਹ ਉਪਦੇਸ਼ ਚਾਹੇ ਗੁਰਬਾਣੀ ਦਾ ਸੀ ਉਪਦੇਸ਼ ਦਾ ਗੁਰੂ ਨਾਨਕ ਨੇ ਦਿੱਤਾ ਪਰ ਬੋਲ ਲੈਣੇ ਨੇ ਵਾਂਝਿਆ ਆਪਣਾ ਬਤਾ ਲੈਣੇ ਨੇ ਵਾਂਝਿਆ ਨਾ ਉਪਦੇਸ਼ ਉਪਦੇਸ਼ ਗੁਰੂ ਨਾਨਕ ਨੇ ਦਿੱਤਾ ਫਿਰ ਉਪਦੇਸ਼ ਲੈਣੇ ਨੇ ਦਿੱਤਾ ਮਨ ਗੁਰੂ ਅਮਰਦਾਸ ਨੇ ਵਾਂਝਿਆ ਆਪਣਾ ਤਾਂ ਵਰਿਓ ਵਰਿਓ ਲਫ਼ਜ਼ ਦੋ ਜਗ੍ਹਾ ਆਇਆ ਉਹਨਾਂ ਦਾ ਉਪਦੇਸ਼ ਦਿੱਤਾ ਇਹ ਜਿਹੜਾ ਬਾਹਰ ਦਾ ਆਸ਼ੀਰਵਾਦ ਨਹੀਂ ਹੈ ਕਹਿਣ ਦਾ ਮਤਲਬ ਇਹ ਜਿਹੜਾ ਬਾਹਰ ਮੱਜਨ ਕਰਦੇ ਨੇ ਜਾਂਦੇ ਨੇ ਲੋਕ ਤੀਰਥਾਂ ਤੇ ਉਹਦੀ ਲੋੜ ਨਹੀਂ ਜਾਂਦੇ ਜਾਂਦੇ ਸੀ ਹਿੰਦੂ ਜਾਂਦੇ ਸੀ ਸਿੱਖਾਂ ਸਿੱਖਾਂ ਨੇ ਮਨਾ ਕੀਤਾ ਹੈ ਸਿੱਖ ਤਾਂ ਬੇਵਕੂਫ ਨੇ ਜਿਹੜੇ ਜਾਂਦੇ ਨੇ ਜੇ ਜਾਂਦੇ ਨੇ ਉੱਥੇ ਸਿੱਖਾਈ ਨਹੀਂ ਪਰ ਉਪਦੇਸ਼ ਵੀ ਹਿੰਦੂਆਂ ਨੂੰ ਜੇ ਜਾਂਦੇ ਨੇ ਉਹ ਸਿੱਖ ਤਾਂ ਹਿੰਦੂ ਨੇ ਆਪਣੇ ਆਪ ਨੂੰ ਸਿੱਖ ਨਾ ਉਹਨਾਂ ਨੂੰ ਉਪਦੇਸ਼ ਹੈ ਜਾਣ ਵਾਲਿਆਂ ਨੂੰ ਗੁਰਬਾਣੀ ਦਾ ਉਪਦੇਸ਼ ਹੈ ਹਿੰਦੂਆਂ ਨੂੰ ਜਿਹੜਾ ਸਿੱਖਾ ਉਹ ਤਾਂ ਉਪਦੇਸ਼ ਲੈ ਚੁੱਕਿਆ ਜਿਹਨੇ ਅਸਰ ਕਰ ਲਿਆ ਉਪਦੇਸ਼ ਦਾ ਉਹ ਸਿੱਖਾ ਹੈ ਜਿਹਨੇ ਨਹੀਂ ਅਸਰ ਕੀਤਾ ਹਿੰਦੂ ਜਿਹੜਾ ਕਰਮ ਹਿੰਦੂ ਵਾਲਾ ਕਰ ਰਿਹਾ ਹੈ ਉਹ ਸਿੱਖ ਨਹੀਂ ਹੋ ਸਕਦਾ ਕਰਮ ਬਦਲੂਗਾ ਹਰ ਤੂੜੀ ਕਰ ਸੁਣੋ ਤੂੜੀ ਕਰੇ ਸੁਣੋ ਹਰ ਕਾ ਨਾਮ ਤੇ ਆਈ ਸੁਣ ਸਭਨਾ ਨੌਕਰ ਦਾਨ ਹਰ ਕੇ ਨਾਮ ਧਿਆਏ ਸੁਣ ਧਿਆਏ ਸੁਣ ਦਾ ਮਤਲਬ ਧਿਆਨ ਨਾਲ ਸੁਣ ਹਰ ਕਾ ਨਾਮ ਧਿਆਏ ਸੁਣ ਧਿਆਨ ਨਾਲ ਸੁਣ ਸੁਣਨਾ ਧਿਆਨ ਨਾਲ ਬਿਨਾਂ ਧਿਆਨ ਨਾਲ ਸੁਣਨ ਦਾ ਕੀ ਫਾਇਦਾ ਸੁਣਿਆ ਧਿਆਨ ਨਹੀਂ ਨਾ ਧਿਆਨ ਨਾਲ ਬਾੜੀ ਪੜੀ ਹੈ ਨਾ ਸੁਣੀ ਹੈ ਧਿਆਨ ਨਾਲ ਕਿਸੇ ਨੇ ਹਾਲ ਕੀ ਹੋਇਆ ਕੀ ਹਾਲ ਹੈ ਪਰ ਸੁਣਨ ਵੇਲੇ ਵੀ ਧਿਆਨ ਦੀ ਤਾਂ ਹਰ ਵਕਤ ਲੋੜ ਹੈ ਨਾ ਪੜਨ ਵੇਲੇ ਵੀ ਧਿਆਨ ਦੀ ਲੋੜ ਹੈ ਸੁਣਨ ਵੇਲੇ ਵੀ ਧਿਆਨ ਦੀ ਲੋੜ ਹੈ ਧਿਆਨ ਦੀ ਤਾਂ ਹਰ ਵਕਤ ਲੋੜ ਹੈ ਸਭਨਾ ਨੂੰ ਕਰਦਾਨ ਸਭ ਜੇ ਧਿਆਨ ਨਾਲ ਚੀਜ਼ ਫੜੀ ਹੋਊ ਤਾਂ ਹੀ ਦਾਨ ਕਰੂ ਨਹੀਂ ਤਾਂ ਹੋਰ ਦਾ ਹੋਰੇ ਕੁਝ ਕਹਿ ਦੂ ਇਹ ਬੇ ਬੇ ਧਿਆਨੇ ਦਾ ਸੁਨੇਹਾ ਹੋਵੇ ਨਾ ਉਹਦੇ ਸੁਨੇਹਾ ਹੋਰ ਦਿੱਤਾ ਹੋਰ ਜਾ ਕੇ ਕਹਿ ਦੂ ਕੁਝ ਇਹ ਧਿਆਨ ਨਾਲ ਵੀ ਸੁਨੇਹਾ ਹੋਰ ਦੇਈ ਜਾਂਦੇ ਨੇ ਗਲਤ ਸਮਝ ਕੇ ਸਭਨਾਂ ਨੂੰ ਕਰ ਦਾਨ ਉਹੀ ਗੱਲ ਗਾਹਾਂ ਦੱਸ ਦਾਨ ਦਾ ਮਤਲਬ ਇਹ ਹੈ ਪਾਤਮਨ ਵੀ ਕਰੀ ਜਾ ਕਹਿੰਦੇ ਗੱਲ ਜਿਹੜੀ ਸੁਣੀ ਆ ਉਹੀ ਜੀ ਸੇਮ ਦੀ ਸੇਮ ਗਾਹਾਂ ਵੀ ਦੱਸੀ ਜਾ ਕੋਈ ਹੱਜ ਨਹੀਂ ਜਨਮ ਕਰਮ ਮਲ ਉਤਰੈ ਕਿਤਾ ਹੁੰਦਾ ਹੈ ਪ੍ਰਚਾਰਕ ਬਣ ਕੇ ਲਈ ਇੱਕ ਜਿਹੜੀ ਸੁਣੀ ਆ ਉਹਦੀ ਉਹ ਦੱਸ ਦੇਣੀ ਇਹ ਦੋਹਾਂ ਗੱਲਾਂ 'ਚ ਫਰਕ ਹੈ ਇਹ ਦੋਹਾਂ ਗੱਲਾਂ 'ਚ ਫਰਕ ਹੈ ਸਿੱਖ ਵੀ ਦੱਸਦੇ ਸੀ ਗਾਹਾਂ ਗੁਰੂ ਦੀ ਗੱਲ ਸੁਣ ਕੇ ਪਰ ਉਹਦੀ ਉਹ ਦੱਸਦੇ ਸੀ ਜਦੋਂ ਗਾਹਾਂ ਪੁੱਛਿਆ ਕਹਿੰਦਾ ਵੀ ਉੱਥੇ ਜਾ ਕੇ ਪੁੱਛ ਲਈ ਆਇਆ ਸੀ ਪੁੱਛ ਕੇ ਦੱਸ ਦਾਂਗੇ ਪਰ ਜਦੋਂ ਕੱਚਾ ਆਦਮੀ ਪ੍ਰਚਾਰਕ ਬਣ ਜਾਂਦਾ ਹੈ ਗਲਤ ਜੋ ਮਰਜੀ ਕਹੀ ਜਾਂਦਾ ਹੈ ਪਤਾ ਹੁੰਦਾ ਗਲਤ ਕਹਿਣਾ ਫਿਰ ਪ੍ਰਚਾਰ ਖਰਾਬ ਹੋ ਜਾਂਦਾ ਇਹਦੀ ਆਗਿਆ ਹੈ ਨਹੀਂ ਸੀ ਕਿਸੇ ਮਤ ਵਿੱਚ ਵੀ ਆਗਿਆ ਕਿਸੇ ਧਰਮ ਵਿੱਚ ਵੀ ਆਗਿਆ ਨਹੀਂ ਹੈ ਸਿੱਖ ਧਰਮ ਦਾ ਕੋਈ ਧਰਮ ਨਹੀਂ ਰਿਹਾ ਇਹ ਤਾਂ ਸਾਰੇ ਗੁਰੂ ਨੇ ਪੰਜ ਪੈਰੇ ਕੀ ਬਣਾਏ ਸਾਰੇ ਗੁਰੂ ਬਣ ਗਏ ਕੋਈ ਕਿਸੇ ਦਾ ਆਰਡਰ ਨਹੀਂ ਹੈ ਕਿਸੇ ਜੋ ਮਰਜੀ ਕੋਈ ਲਿਖ ਦੇਵੇ ਜੋ ਮਰਜੀ ਕੋਈ ਬੋਲ ਦੇਵੇ ਉਹ ਆਪਣੇ ਵੋਟਾਂ 'ਚ ਲੱਗੇ ਰਹੇ ਵਿਦਵਾਨ ਖੁੱਲੇ ਹੋ ਗਏ ਵਿਦਵਾਨਾਂ ਦੀ ਕਹਿਣਾ ਰਹਿ ਨਹੀਂ ਸੀ ਬਿਲਦੀ ਗੁਰਬਾਣੀ ਦਾ ਕਿਸੇ ਨੂੰ ਸਮਝ ਆਇਆ ਨਹੀਂ ਸੀ ਜਿਹੜੇ ਅਸਲੀ ਆਦਮੀ ਸੀ ਪ੍ਰਚਾਰ ਕਰਨ ਵਾਲੇ ਚੁੱਪ ਕਰ ਗਏ ਉਹਨਾਂ ਨੇ ਕਹਾਂ ਤੋਂ ਦਾਦਰ ਬਖਤਾ ਭਇਆ ਮੈਂ ਪੁੱਛਤ ਕੌਣ ਜੋ ਕਹਿੰਦੇ ਸਾਨੂੰ ਪੁੱਛਦੇ ਹੀ ਨਹੀਂ ਆਪਾਂ ਚੁੱਪੇ ਕਰ ਜੋ ਭਾਈ ਇਹਨਾਂ ਨੂੰ ਸਿੱਕੀ ਫਲਾ ਕੇ ਦੇਖ ਲੈਣ ਦੋ ਫਲਾਉਂਦੇ ਫਲਾਉਂਦੇ ਨੇ ਚੱਲ ਜਾਲਤਾ ਸਿੱਖੀ ਬਣਾਉਂਦੇ ਬਣਾਉਂਦੇ ਨੇ ਜਾਂਦੇ ਜਾਣਦਾ ਸਾਰਾ ਹੀ ਉਹ ਕਹਿੰਦਾ ਸਿੱਖੀ ਹੈ ਨਹੀਂ ਕਿਹੜੇ ਰਾਹ ਨਿਕਲ ਗਈ ਕਿੱਥੇ ਦੀ ਲੀਕ ਹੋ ਗਈ ਪਤਾ ਨਹੀਂ ਹੈ ਟਾਈਮ ਤਾਂ ਉਹਨੇ ਬਹੁਤ ਬੜਾ ਬਣਾਉਂਦੇ ਨੇ ਪਿੱਛੇ ਡੈਮਜ ਲੀਕੇਜ ਹੋਈ ਜਾਂਦੀ ਹੈ ਸਿੱਖਾਇਓ ਦੀ ਕੋਈ ਹੋਰੇ ਕੋਲ ਹੈ ਦੋ ਕਰੋੜ ਦੀ ਵਾਦੇ ਚ ਸਿੱਖਾਂ ਦਾ ਕੋਈ ਹੈ ਨਹੀਂ ਫਿਰ ਤੁਸੀਂ ਹੁਣ ਤੋਂ ਕੀ ਬਣਾਇਆ ਜਨਮ ਕਰਮ ਮਲ ਉਤਰਾ ਇਹਨਾਂ ਇਹਨਾਂ ਜੇ ਟਾਈਮ ਵੇਸਟ ਹੋਇਆ ਇੰਨੇ ਪੈਸੇ ਚਲੇ ਗਏ ਸਿੱਖ ਕੋਈ ਬਣ ਨਹੀਂ ਸਕਿਆ ਸਿੱਖੀ ਖਤਮ ਹੋ ਗਈ ਇਹਦੇ ਤੇ ਕਮਿਸ਼ਨ ਪਟਾਉਣਾ ਚਾਹੀਦਾ ਨਾ ਸਭ ਕੁਝ ਕਿਉਂ ਹੋਇਆ ਸਰਕਾਰਾਂ ਵੀ ਤਾਂ ਬਿਠਾ ਦਿੱਤੀ ਉਹਦੀ ਕਿਹੜਾ ਅਪਰਾਧ ਹੈ ਕਿਉਂ ਹੋਇਆ ਹੈ ਗਾਂ ਨੂੰ ਵੱਧ ਕਿਵੇਂ ਹੋਊ ਜੇ ਤਾਂ ਹੈਗੇ ਸਿੱਖ ਉਹਨਾਂ ਨੂੰ ਤਾਂ ਇਹ ਗੱਲ ਦੀ ਲੋੜ ਪਊਗੀ ਹੁਣ ਵਿਆਕੁਲ ਹੋਣਗੇ ਇਹ ਗੱਲ ਹੈ ਜਿਹੜੀ ਵਿਆਕੁਲ ਕਰਨ ਵਾਲੀ ਸਰ ਇਸ ਪੁਆਇੰਟ ਤੇ ਹੈ ਅਸੀਂ ਇੱਕ ਦੂਜੇ ਨੂੰ ਕਹੀਏ ਵੀ ਕਿਉਂ ਹੋਇਆ ਕਿਉਂ ਨਹੀਂ ਪਤਾ ਕਰਦੇ ਵੀ ਕਿਉਂ ਹੋਇਆ ਇਹ ਹੈ ਬੁੱਧਲ ਦੀ ਲੋੜ ਆਤਮ ਚ ਬੁੱਧਰ ਜੇ ਪਿੱਛੇ ਹੋ ਗਿਆ ਤਾਂ ਗਾਉਂਦ ਨੂੰ ਨਹੀਂ ਹੋਣਾ ਚਾਹੀਦਾ ਹੁਣ ਹਟੂ ਕਿਵੇਂ ਸਵਾਲ ਹੈ ਅਸੀਂ ਕੀ ਕੀ ਗਲਤੀਆਂ ਕੀਤੀਆਂ ਪਿਛਲੀਆਂ ਜੇ ਤੁਸੀਂ ਖਤਮ ਕਰਦੇ ਤੁਲੇ ਹੋਏ ਫਿਰ ਰੌਲਾ ਹੀ ਮੁੱਕੇ ਜਿਹੜੇ ਤਾਂ ਖਤਮ ਕਰਦੇ ਤੁਲੇ ਹੋਏ ਨੇ ਉਹ ਤਾਂ ਕਹਿਣਗੇ ਚੁੱਪ ਚੁੱਪ ਚੁੱਪ ਚੁੱਪ ਚੱਲਦਾ ਰਹਿਣ ਦੋ ਇਦਾਂ ਹੀ ਕੰਮ ਉਹ ਤਾਂ ਲੋਕ ਖਤਮ ਕਰਦੇ ਤੁਲੇ ਹੋਏ ਨੇ ਇਸੇ ਨਾਲ ਜਾਂਦੇ ਰਹੋ ਖਤਮ ਹੋ ਜੂਵੇ ਜਿਹੜੇ ਬਚਾਉਣ ਵਾਲੇ ਨੇ ਉਹ ਰੌਲਾ ਪਾਉਣਗੇ ਆ ਗੱਲ ਹੈ ਰੌਲਾ ਪਾਉਣ ਵਾਲੀ ਇੱਥੇ ਆ ਕੇ ਸਿੱਖੀ ਨੂੰ ਕਿਵੇਂ ਬਚਾਇਆ ਜਾਵੇ ਸਿੱਖੀ ਕੀ ਚੀਜ਼ ਹੈ ਪਹਿਲਾਂ ਤਾਂ ਕੀ ਚੀਜ਼ ਹੈ ਫਿਰ ਉਹ ਬਚਾਇਆ ਕਿ ਬਚਾਵੇ ਉਹਦਾ ਅਫਗਾਨਿਸਤਾਨ ਵਾਲੇ ਜ਼ਿਆਦਾ ਨੇ ਆਪਣੇ ਉਹਨਾਂ ਉਹ ਸਿੱਖ ਨੇ ਤੁਸੀਂ ਰਹਿਣ ਦੋ ਰਾਸ਼ਟਰੀ ਸਿੱਖ ਸੰਗਤ ਵੀ ਬਣ ਗਈ ਉਹ ਦਾੜੀ ਕੇਸ ਰੱਖ ਲੈਣ ਕਿ ਗੁਰਦੁਆਰੇ ਸਾਰੇ ਖੋਲਣਗੇ ਧਾਰਾ ਸਿੱਖੀ ਹੈ ਹੋਰ ਕੁਝ ਨਹੀਂ ਸਿੱਖੀ ਹੈ ਦਾੜੀ ਕੇਸ ਸੈਕੰਡਰੀ ਚੀਜ਼ ਹੈ ਫਸਟ ਪਹਿਲੀ ਨਹੀਂ ਹੈ ਦਾੜੀ ਕੇਸ ਦੂਏ ਨੰਬਰ ਤੇ ਹੈ ਪਹਿਲੇ ਨੰਬਰ ਤੇ ਵਿਚਾਰਧਾਰਾ ਵਿਚਾਰਧਾਰਾ ਕੀ ਡਿਮਾਂਡ ਕਰਦੀ ਹੈ ਇੱਕ ਪ੍ਰੋਡਕਟ ਬਣ ਗਿਆ ਪ੍ਰੋਡਕਟ ਅਸੀਂ ਬਣਾ ਲਿਆ ਉਹਦੇ ਤੇ ਪੈਕਿੰਗ ਕਹੇ ਜੀ ਚਾਹੀਦੀ ਹੈ ਉਹ ਗੱਲ ਅਲੱਗ ਹੈ ਇਹ ਤਾਂ ਪੈਕਿੰਗ ਹੈ ਬਾਹਰ ਦੇ ਵਿੱਚ ਤਾਂ ਉਹ ਗੱਲ ਵੱਖਰੀ ਪ੍ਰੋਡਕਟ ਠੀਕ ਹੋਣਾ ਚਾਹੀਦਾ ਉਹ ਡਾਕਟਰ ਸਿੱਖੀ ਹੈ ਸਰੀਰ ਤਾਂ ਪੈਗਨ ਹੈ ਉਹਦੀ ਦੇਹ ਤਾਂ ਪੈਗਨ ਹੈ ਨਾ ਬਾਹਲਾ ਰੂਪ ਤਾਂ ਪੈਗਨ ਹੈ ਉਹਦੀ ਪੈਗਨ ਤੇ ਝਗੜਾ ਨਹੀਂ ਹੋ ਸਕਦਾ ਪਹਿਲਾਂ ਪ੍ਰੋਡਕਟ ਦੀ ਗੱਲ ਕਰੋ ਕਿਹਾ ਜਾਏ ਫਿਰ ਪੈਕੇਜ ਜਾਈ ਜੀ ਮਾਲਕ ਨੇ ਬਣਾਈ ਹੋਈ ਜੀ ਚਲੋ ਚਲਦੀ ਹੋਈ ਹੈ ਲੇਕਿਨ ਜੇ ਪ੍ਰੋਡਕਟ ਹੀ ਨਹੀਂ ਹੈ ਪੈਕੇਜ ਨੂੰ ਕੀ ਕਰੋਗੇ ਜੇ ਸਾਰੇ ਹੀ ਦਾੜੀ ਕੇ ਰੱਖਣ ਫਿਰ ਸਾਡੇ ਕੋਲ ਕੀ ਰਹਿ ਜੂ ਟੈਸਟ ਟੈਸਟ ਰਹਿ ਜੂਗਾ ਸਿੱਖੀ ਵਿਚਾਰਧਾਰਾ ਵਿਚਾਰਧਾਰਾ ਇਹ ਟੈਸਟ ਹੈ ਹੋਰ ਟੈਸਟ ਕੀ ਹੈ ਸਾਡੇ ਸਿੱਖੀ ਦਾ ਟੈਸਟ ਲਿਆ ਜਾਊਗਾ ਸਿੱਖੀ ਦੇ ਨਾਲ ਹੈ ਨਹੀਂ ਹੈ ਰਹਿ ਦਾ ਪਤਾ ਹੈ ਨਹੀਂ ਹੈ ਵਿਚਾਰਧਾਰਾ ਦਾ ਗਿਆਨ ਹੈ ਨਹੀਂ ਹੈ ਵਿਚਾਰਧਾਰਾ ਨੂੰ ਮੰਨਦਾ ਕਿ ਨਹੀਂ ਮੰਨਦਾ ਕੋਈ ਜਿਹੜੀ ਗੱਲ ਕਹਿੰਦਾ ਉਹਦੇ ਤੇ ਆਪ ਵੀ ਖੜਾ ਹੈ ਨਹੀਂ ਖੜਾ ਇਹ ਗਾਹਾਂ ਦੀ ਗੱਲਾਂ ਨੇ ਪਰ ਜੇ ਵਿਚਾਰਧਾਰਾ ਸਿੱਖੀ ਨੂੰ ਉਲਟਾ ਭੇਸ ਬਣਾ ਲਿਆ ਫਿਰ ਤਾਂ ਸਿੱਖੀ ਨੂੰ ਖਤਮ ਕਰਾ ਦੇਣਗੇ ਲੋਕ ਉਹਨਾਂ ਦੀ ਆਬਾਦੀ ਜ਼ਿਆਦਾ ਆਬਾਦੀ ਹਮੇਸ਼ਾ ਉਹਨਾਂ ਦੀ ਜ਼ਿਆਦਾ ਰਹਿੰਦੀ ਹੈ ਐ ਸੰਸਾਰ ਜੋ ਉਹਨਾਂ ਦੀ ਆਬਾਦੀ ਜ਼ਿਆਦਾ ਰਹਿੰਦੀ ਹੈ ਸਿੱਖੀ ਤੋਂ ਖਿਲਾਫ ਹੈ ਦੀ ਸੱਚਖੰਡ ਦੀ ਦੋਹਾਂ ਦੀ ਆਬਾਦੀ ਹੈ ਦੋ ਇਹ ਤਾਂ ਤੋਂ ਕੱਢੇ ਹੋਏ ਨੇ ਸਾਰੇ ਕਦੇ ਵੀ ਕੈਦੀ ਸਰਕਾਰ ਦੇ ਹਿਤੈਸ਼ੀ ਨਹੀਂ ਹੁੰਦੇ ਕਦੇ ਵੀ ਹੁੰਦੇ ਕਿਸੇ ਕਿਸੇ ਵੀ ਮੁਲਕ ਜੀ ਹੋ ਸਕਦੇ ਸਾਰੇ ਜੇਲ੍ਹ ਦੀ ਦੀਵਾਰ ਤੋੜਦੇ ਦੇਖ ਲੈ ਰਾ ਦੰਚੜੇ ਨੂੰ ਕਿੰਨੇ ਬਣਦੇ ਨੇ ਜਿਹੜਾ ਉਹਨਾਂ ਨੂੰ ਰੋਕਣ ਵਾਲੇ ਨੇ ਸਿਪਾਹੀ ਉਹਨਾਂ ਨੂੰ ਕਿਸੇ ਹੋਰ ਕਮਰੇ 'ਚ ਬਾੜ ਦਿਓ ਜਾਂ ਕਿਸੇ ਪਾਰਟੀ ਤੇ ਭੇਜ ਦਿਓ ਅਲੱਗ ਜਾਂ ਰਹਿਣ ਨਾ ਦਿਓ ਜੇ ਜੋ ਬਾਹਰ ਕੱਢ ਲਿਓ ਦੁਬਾਰਾ ਤੋੜ ਦਿਓ ਫਿਰ ਦੇਖੋ ਕਿੰਨੇ ਵੈਲੂ ਉਹਨੂੰ ਕਹੋ ਭਾਈ ਤੁਸੀਂ ਵਿਹਲੇ ਹੋ ਕਮਾਈ ਜਾਓ ਇੱਥੇ ਰਾਸ਼ਨ ਪਿਆ ਪਕਾਈ ਜਾਓ ਖਾਈ ਜਾਓ ਜੇਰ ਜੇ ਰਹੋ ਦੇਖੋ ਕਪੜਾ ਕੋਈ ਰਹਿ ਜੇ ਉੱਥੇ ਕਦੇ ਰਹਿਣਗੇ ਉੱਥੇ ਤੇ ਜ਼ਬਰਦਸਤੀ ਰੱਖੇ ਨਾ ਉੱਥੇ ਇੱਥੇ ਅਸੀਂ ਜ਼ਬਰਦਸਤੀ ਰੱਖੇ ਅਸੀਂ ਕਿਵੇਂ ਅੱਕ ਜੋ ਜਾਾਂਗੇ ਸੱਚ ਦੇ ਸੱਚ ਦੇ ਵਿਰੋਧੀ ਹਾਂ ਅਸੀਂ ਉਦੋਂ ਐਵੇਂ ਕਹੀ ਜਾਂਦੇ ਰੌਲਾ ਪਾਉਂਦੇ ਸੰਸਾਰ ਮੰਨਦਾ ਵੀ ਸੱਚ ਕੋਲਾ ਹੁੰਦਾ ਸਾਰਾ ਸੰਸਾਰ ਕਹਿੰਦਾ ਵੀ ਸੱਚ ਬੋਲੋ ਤਾਂ ਖੜੋ ਨਾ ਭੱਜੋ ਉੱਥੋਂ ਕਿਉਂ ਭੱਜੋ ਦੁਸ਼ਮਣਾ ਸੱਚ ਦੇ ਸਾਰੇ ਇੱਥੇ ਇਹ ਠੀਕ ਆ ਸੀ ਲਿਖਿਆ ਸਤਵੇਂ ਵਿਜਾਇਤ ਤੇ ਫਲਾਣਾ ਟਿਪਕਾ ਸਭ ਪਖੜਦਾ ਹੈ ਉਹ ਭਗਤਾਂ ਨੇ ਕਹਿਆ ਤਾਂ ਦੋਏ ਨੇ ਲਿਖ ਲਿਆ ਲਿਖਣ ਜਾਂ ਬੋਲਣ 'ਚ ਫਰਕ ਹੈ ਫਰਕ ਨਹੀਂ ਉਹ ਪਾਰਲੀਮੈਂਟ ਤੇ ਲਿਖਿਆ ਕਿਹੜਾ ਬੰਦਾ ਉੱਥੇ ਬੰਦਾ ਕੋਈ ਨਹੀਂ ਮੜਦੇ ਜੋ ਲਿਖਿਆ ਉਹਨੂੰ ਕੋ ਮੰਨਦਾ ਵੀ ਹੈ ਐਦਾਂ ਹੀ ਹੈ ਗ੍ਰੰਥਾ ਜੇ ਰਹਿ ਜੂਗਾ ਲਿਖਿਆ ਹੋਇਆ ਫਿਰ ਧਰਮ ਸਾਰੇ ਵਿਚਾਰਧਾਰਾ ਬਦਲ ਦੇਣਗੇ ਹਕੀ ਗੁਰਦਾਰਨ ਕੀ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਹੋ ਰਿਹਾ ਸਾਰਾ ਵਿਰੋਧ ਹੋ ਰਿਹਾ ਲਿਖਿਆ ਲਿਖਿਆ ਰੇ ਉਹ ਸਿੱਕੀ ਕਿਤੇ ਚਲੀ ਗਈ ਕੌਣ ਖਾ ਗਿਆ ਇਹੀ ਖਾ ਗਿਆ ਆਪੇ ਗੋਲ ਖਾ ਕੇ ਸਿੱਖੀ ਨੂੰ ਇੱਕ ਨੂੰ ਆ ਗਈ ਗੋਲਕ ਜਿੰਨਾ ਜ਼ਿਆਦਾ ਪੈਸਾ ਉਹਦੀ ਛੇਤੀ ਛੱਗੀ ਜਿੰਨਾ ਪੈਸਾ ਘੱਟ ਸੀ ਉਹਨਾਂ ਨੇ ਘੱਟ ਖਾਦਾ ਇਹਨੂੰ ਸਿੱਖੀ ਨੂੰ ਜਾਂ ਗੋਲਕ ਜਾਂ ਤੇ ਜ਼ਿਆਦਾ ਆਈ ਜਾਂ ਜ਼ਿਆਦਾ ਖਾ ਗਈ ਵਾਇਆ ਨਾਗਣੀ ਨਾਗਣੀ ਜਗਤ ਉਹ ਲਪਟਾਏ ਜਗਤ ਲਪਟਿਆ ਹੋਇਆ ਨੂੰ ਜਗਤ ਲਪਟਾਇਆ ਭਗਤ ਨਹੀਂ ਲਪਟਾਇਆ ਜਗਤੀ ਜੀ ਭਗਤਾਂ ਦੇ ਘਰ ਕਿਉਂ ਬਾੜੀ ਤੁਸੀਂ ਜਿਹਨਾਂ ਨੂੰ ਇੰਨੀ ਬੁੱਧੀ ਨਹੀਂ ਹੈ ਉਹ ਸਿੱਖੀ ਦੀਆਂ ਗੱਲਾਂ ਕਰਦੇ ਨੇ ਉਹ ਭਗਤਾਂ ਦੇ ਸੰਸਾਰੀਆਂ ਜੋੜ ਕੇ ਦੇਣ ਆਇਆ ਜਗਤ ਨੂੰ ਤੁਸੀਂ ਭਗਤਾਂ ਨੇ ਘਰ ਨੂੰ ਜਗਤ ਦਾ ਘਰ ਬਣਾ ਦਿੱਤਾ ਸਿੱਖੀ ਭਾਲਦੇ ਨੇ ਤੋਂ ਜੋ ਤੁਸੀਂ ਸੇਵਾ ਕਰੇ ਤੁਸੀਂ ਕੋ ਜੋ ਇਸੀ ਕੀ ਸੇਵਾ ਕਰੇ ਤੁਸੀਂ ਕੋ ਫਿਰ ਖਾਏ ਖਾਣਾ ਨੇ ਕੀ ਸੀ ਹੋਰ ਜਿਹੜੇ ਸੇਵਾ ਕਰਦੇ ਤੇ ਮਾਇਆ ਦੀ ਉਹਨਾਂ ਨੂੰ ਖਾ ਗਈ ਸਿੱਖੀ ਖਾ ਗਈ ਉਹਨਾਂ ਦੀ ਅੰਦਰੋਂ ਉਹਨਾਂ ਦੀ ਖਾ ਦੀ ਅਕਲ ਖਾ ਗਈ ਉਹਨਾਂ ਦੀ ਔਰ ਖਾਣਾ ਕੀ ਹੁੰਦਾ ਕਿਸੇ ਬੰਦੇ ਦਾ ਸਰੀਰ ਨਹੀਂ ਖਾਦਾ ਜਾਂਦਾ ਅਕਲ ਖਾਦੀ ਜਾਂਦੀ ਉਹਦੀ ਇਹਨਾਂ ਦੀ ਅਕਲ ਖਾ ਗਈ ਮਾਇਆ ਅਕਲ ਨੇ ਬਦਲਣਾ ਸੀ ਬੀਜ ਨਹੀਂ ਰਿਹਾ ਜਿਹੜੀ ਅਕਲ ਨੇ ਜਬੜਾ ਸੀ ਜੰਮੂ ਦਾ ਤਾਂ ਜੇ ਬੀਜ ਬੀਜ ਖਾ ਗਈ ਤਾਂ ਅਕਲ ਦਾ ਬਦਲਾਂ ਦਾ ਇੱਕ ਪਾਸੇ ਰਿਹਾ ਮੂਲ ਵੀ ਖਾ ਗਈ ਹੈ ਬਚਣ ਦੀਆਂ ਗੱਲਾਂ ਕਰਦੇ ਨੇ ਇਹਨੂੰ ਬੜਾ ਪਤਾ ਕਿਵੇਂ ਬਚੀ ਹੁੰਦਾ ਕੋਈ ਜਵਾਬ ਨਹੀਂ ਹੈ ਨਾ ਕੋ ਗੁਰਬਾਣੀ ਸਭ ਕੋ ਲਿਖਿਆ ਹੈ ਰੌਲਾ ਪਾਉਣਾ ਜਵਾਬ ਕੀ ਦਵਾਂਗੇ ਹੁਣ ਹੁਣ ਅਗਲੇ ਪੁੱਛਣ ਵਾਲੇ ਜਦ ਆ ਕੇ ਜਵਾਬ ਕੀ ਹੈ ਤੁਹਾਡੇ ਕੋਲ ਜਵਾਬ ਸੋਚੋ ਕੀ ਹੈ ਛਿੱਤਰ ਖਾ ਲਓ ਜਿਵੇਂ ਬਾਬਰ ਨੇ ਖਾਦਰ ਹੋਰ ਕੁਛ ਨਹੀਂ ਹੈ ਬੂਦੇ ਬਾਹਰ ਨੇ ਅਗਲੇ ਜੇ ਬਾਬਲ ਦੇ ਬਾਹਰ ਤੇ ਚੁੱਪ ਕਰਦੇ ਸਵਾ ਤੁਹਾਡੇ ਕੋਲ ਕੁਝ ਨਹੀਂ ਇਹ ਆਤਮ ਹੱਤਿਆ ਕਰ ਲੋ ਕਿਰਪਾ ਨਾਲ ਤੁਹਾਡੇ ਕੋਲ ਨੇ ਛਾਤੀ 'ਚ ਮਾਰ ਕੇ ਮਰ ਜਾ ਪੇੜ 'ਚ ਇਹ ਪੇੜ ਨੇ ਦੁਖੀ ਕੀਤਾ ਸਾਨੂੰ ਪਾਪੀ ਪੇੜ ਨੇ ਮਾਰ ਲੋ ਨਾਲ ਆਤਮ ਹੱਤਿਆ ਕਰ ਲੋ ਵੀ ਬਿਸ਼ਰਮ ਹੋ ਕੇ ਬਹਿ ਜਾਓ ਉਹਦਾ ਵਿਚਾਰੇ ਜਿਹਨੇ ਉਹਨਾਂ ਫਾਹ ਲੈ ਨਹੀਂ ਸਕਦੇ ਤੇ ਇਹਨੂੰ ਮਜ਼ਬੂਤ ਹੈ ਨਹੀਂ ਸੀ ਉਹ ਬੜੇ ਸਿਆਣੇ ਸੀ ਉਹਨੇ ਜਿਹੜੇ ਉਹ ਵੀ ਉਹ ਬਣਾਇਆ ਸੀ ਜੇ ਬਾਹ ਲੈਂਦੇ ਤਾਂ ਟੁੱਟ ਜਾਣਾ ਸੀ ਉਹਦਾ ਕੋਈ ਕਰਦਾ ਨਹੀਂ ਤੁਹਾਡੇ ਕੋਲ ਤਾਂ ਕਿਰਪਾਨਾਂ ਨੇ ਮਾਰ ਕੇ ਮਰ ਜਾਓ ਆਤਮ ਹੱਤਿਆ ਕਰ ਲੋ ਹੋਰ ਕੁਝ ਨਹੀਂ ਇਹ ਇਹੀ ਬਾਕੀ ਰਹਿ ਗਈ ਨਹੀਂ ਇੱਕ ਦੂਰ ਮਾਰ ਦੋ ਇਹਦੇ ਵਾਸਤੇ ਮਾਇਆ ਵਾਸਤੇ ਲੜ ਕੇ ਮਰ ਜਾਓ ਇਹ ਰਹਿ ਗਿਆ ਹੁਣ ਤੁਹਾਡੇ ਕੋਲ ਹੋਰ ਕੀ ਰਹਿ ਗਿਆ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਜਨਮ ਕਰਮ ਮਲ ਉਤਰੈ ਜਨਮ ਕਰਮ ਮਲ ਜਨਮ ਲਿਆ ਨਾ ਸਕਰਮ ਕੀਤਾ ਮੈਂ ਕਰਦਾ ਕੁਝ ਮੈਲ ਚੜ ਗਈ ਇਹ ਇਹ ਮੈਲ ਜਨਮ ਲੈ ਕੇ ਜਿਹੜੇ ਕਰਮ ਕਰਦਾ ਹੈ ਮੈਂ ਕਰਦਾ ਬੰਦਾ ਹੈ ਮੈਲ ਜਬ ਲੱਗ ਜਾਣੇ ਮੈਂ ਕੁਝ ਕਰਦਾ ਤਬ ਲੱਗ ਕਰਮ ਜੂਨ ਵਿੱਚ ਫਸਦਾ ਇਹ ਮੈਲ ਉਤਰ ਜਾਂਦੀ ਹੈ ਇਹ ਮੈਂ ਹੰਕਾਰ ਦੀ ਮੈਲ ਹੈ ਮੈਂ ਕਰਦਾ ਬੁੱਧੇ ਜਾਏ ਗੁਮਾਨ ਮਨ ਹੰਕਾਰ ਚਲਿਆ ਜਾਂਦਾ ਹੰਕਾਰ ਵੀ ਚਲਿਆ ਜਾਂਦਾ ਹੰਕਾਰ ਕਾਰਿਆ ਮੈਂ ਕਰਦਾ ਕਰਦਾ ਪਰਮੇਸ਼ਰ ਹੈ ਨਾ ਮੈਂ ਕਰਦਾ ਹੰਕਾਰ ਦੀ ਦੌਰ ਕੀ ਹੈ ਕਾਮ ਕ੍ਰੋਧ ਨਾ ਮੋਹੀ ਹੈ ਬਿਨਸੈ ਲੋਭ ਸੁਆਣ ਕਾਮ ਨਹੀਂ ਰਹਿੰਦਾ ਕਾਮਨਾ ਕੋਈ ਛੱਡੀ ਨਹੀਂ ਕ੍ਰੋਧ ਨਹੀਂ ਰਹਿੰਦਾ ਮੋਹ ਨਹੀਂ ਰਹਿੰਦਾ ਬਿਨਸੈ ਲੋਭ ਸੁਆਣ ਆ ਕੁੱਤਾ ਆ ਲੋਭ ਕੁੱਤਾ ਹੈ ਕਾ ਦੇ ਵਿੱਚ ਲੋਭ ਹੈ ਤੇ ਕੁੱਤੇ ਵਾਲਾ ਸਾਨੂੰ ਉਹ ਸੋ ਕੁੱਤਾ ਕੁੱਤਾ ਕਹਿਆ ਲੋਭ ਨੂੰ ਤੇ ਸਵਾਨ ਵਾਲਾ ਸਾਡਾ ਹੋ ਗਿਆ ਕੁੱਤਾ ਦੋ ਤਰ੍ਹਾਂ ਦਾ ਹੁੰਦਾ ਜੇ ਤਾਂ ਲੋਭ ਹੈ ਨਾਮ ਦਾ ਉਹ ਤਾਂ ਕੁੱਕਰ ਰਾਮ ਕਾ ਰਾਮ ਦੀ ਬੋਲੀ ਬੋਲਦਾ ਜਾਂ ਫਿਰ ਕੁੱਕਰ ਹੈ ਸੰਸਾਰੀ ਉਹ ਮਾਇਆ ਦੀ ਬੋਲੀ ਬੋਲਦਾ ਜਿਹੜੇ ਮਾਇਆ ਦੀ ਬੋਲੀ ਬੋਲਦੇ ਨੇ ਨਾ ਮਾਇਆ ਖਾਤਰ ਬੋਲਦੇ ਨੇ ਜਿਹੜੇ ਮਾਇਆ ਖਾਤਰ ਚਾਹੇ ਉਹ ਸ਼ਬਦ ਪੜ੍ਹਦੇ ਨੇ ਕੀਰਤਨ ਵੀ ਕਰਦੇ ਨੇ ਉਹ ਲੋਭ ਸੁਆਨ ਹੈ ਉਹਨਾਂ ਨੂੰ ਲੋਭ ਸੁਆਨ ਵਾਲਾ ਲੋਭ ਹੈ ਕੁੱਤੇ ਵਾਲਾ ਲੋਭ ਹੈ ਉਹ ਸੱਚੇ ਮਾਰਗ ਚੱਲਦੇ ਆ ਉਸਤਤੀ ਕਰੇ ਜਹਾਨ ਜੇ ਕੋ ਸੱਚੇ ਮਾਰਗ ਚੱਲਦਾ ਤਾਂ ਕੁਦਰਤੀ ਗੱਲ ਹੈ ਜਹਾਨ ਉਸ ਤੇ ਕਰੂਗਾ ਆਪੇ ਕਰੂ ਨੂੰ ਕਹਿਣ ਦੀ ਲੋੜ ਨਹੀਂ ਉਸ ਤੇ ਕਰੋ ਆਪੇ ਕਰਨ ਲੱਗ ਜਾਂਦਾ ਹਟਾਇਆ ਨਹੀਂ ਹਟਦਾ ਜਿੰਨਾ ਹਟਾਵੇ ਜ਼ਿਆਦਾ ਕਰਦਾ ਜੇ ਹੁਣ ਹਟਾਈਏ ਨਾਨਕ ਨੂੰ ਗੁਰੂ ਨਾਲ ਕਹੋ ਕਹਿੰਦੇ ਕਹਾਂਗੇ ਲੜੂ ਆਉਂਦੇ ਨੇ ਉਹ ਪਾਈ ਐ ਨਹੀਂ ਕਹੀਦਾ ਹੁੰਦਾ ਜੇ ਕਹੀਏ ਕਹਿੰਦਾ ਕਿਉਂ ਨਾ ਕਹੀਏ ਉਹ ਤਾਂ ਆਪਣੇ ਵਾਲੇ ਉਸਤਤੀ ਕਰਦੇ ਨੇ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਸਤਤੀ ਦੀ ਹੈ ਇਹ ਆਪਣੇ ਵਾਲੇ ਉਸਤਤੀ ਕਰਦੇ ਨੇ ਉਹਨਾਂ ਨੂੰ ਸਮਝ ਨਹੀਂ ਇਸ ਗੱਲ ਦੀ ਉਹ ਵਡਿਆਈ ਸਮਝਦੇ ਨੇ ਵਡਿਆਈ ਕਰਦੀ ਹੈ ਅੰਦਰੋਂ ਜਾਉਂਦਾ ਉਹਨਾਂ ਦਾ ਅੰਦਰ ਜਾਉਂਦਾ ਵਡਿਆਈ ਕਰਨ ਨੂੰ ਵਡਿਆਈ ਕਰਨ ਦੀ ਸਮਝ ਹੈ ਨਹੀਂ ਆਛੜ ਵਡਿਆਈ ਕੀਤੀ ਹੈ ਪੱਟਾ ਨਹੀਂ ਕੀਤੀ ਉਹ ਕਰੋ ਜਿਵੇਂ ਪੱਟਾ ਨਹੀਂ ਕੀਤੀ ਹੈ ਨਾਨਕ ਦੀ ਵਡਿਆਈ ਜਿਹੜੀ ਪੱਟਾ ਨਹੀਂ ਕੀਤੀ ਐ ਕਰਦੀ ਸੀ ਉਹ ਸਮਝ ਨਹੀਂ ਕਿਵੇਂ ਕੀਤੀ ਹੈ ਉਹ ਜਾਇਜ਼ ਹੈ ਉਹ ਮੈਂ ਕਰਦੀ ਉਹ ਤੋਂ ਗਾਹਾਂ ਨਹੀਂ ਸੀ ਕਰਦੀ ਗਾਲ ਹੀ ਹਟਾਈ ਸੀ ਜੋ ਬੋਕੋ ਪਰਮੇਸ਼ਰ ਉਚਰਿਆ ਤੇ ਸਭ ਨਰਕ ਵਿੱਚ ਪੜੇ ਉਹ ਹਟਾਈ ਹੋਈ ਹੈ ਉਹ ਨਹੀਂ ਸੀ ਕਰਨੀ ਅਠਸੜ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਅਠਸੜ ਤੀਰਥ ਸਗਲ ਪੁੰਨ ਸਾਰੇ ਪੁੰਨ 68 ਤੀਰਥਾਂ ਦਾ ਸ਼ਰੋਤ ਇਹ ਹੈ ਹਿੰਦੂ ਮਤ ਦੇਖੋ ਨਾ ਸਿੱਖਾਂ ਦੇ ਹੈਗਾ ਹੈ ਸਿੱਖਾਂ ਦੇ ਹੈਗੇ ਨਾ ਠਾੜ ਤੀਰਥ ਦੇ ਨਾ ਸਗਲ ਪੁੰਨ ਦੀ ਗੱਲ ਹੈ ਸਿੱਖ ਫਿਰ ਉਹਦੇ ਸਿੱਖ ਨੂੰ ਹਿੰਦੂ ਨੂੰ ਹੈ ਜੀ ਦੇ ਆ ਪ੍ਰਵਾਨ ਕਿਸੇ ਜੀ ਤੇ ਦਇਆ ਕਰ ਲੈਣੀ ਸਮਝੋ ਠਾੜ ਤੀਰਥਾਂ ਦਾ ਇਸ਼ਨਾਨ ਵੀ ਹੋ ਗਿਆ ਤੁਹਾਡਾ ਸਾਰੇ ਪੁੱਤ ਵੀ ਹੋ ਗਏ ਜੀਆਂ ਤੇ ਦਇਆ ਕਰ ਲਿਆ ਕਰੋ ਜੀਆਂ ਦਾ ਜੀਵਨ ਨਾ ਖਰਾਬ ਕਰੋ ਕਿਸੇ ਜੀ ਦਾ ਜੀਵਨ ਨਾ ਖਰਾਬ ਕਰੋ ਉਹਨੂੰ ਅਕਲ ਨਹੀਂ ਦੇ ਸਕਦੇ ਬੇਅਕਲੀ ਵਾਲੇ ਰਾਹ ਨਾ ਪਾਓ ਜੇ ਤੁਹਾਡੇ ਕੋਲ ਅਕਲ ਨਹੀਂ ਹੈ ਬੇਅਕਲੀ ਵਾਲੇ ਰਾਹ ਨਾ ਪਾਓ ਜਿਵੇਂ ਸੋਖਵਨ ਪਾਈ ਜਾਂਦਾ ਇਹ ਦਰਸ਼ਨ ਸੇ ਬੋਲਦਾ ਪਹਿਲਾਂ ਵੀ ਬੋਲਦੇ ਰਹੇ ਨੇ ਹੋਰ ਉਹ ਪਹਿਲਾ ਬੜਤ ਬੋਲਦਾ ਸੀ ਨਾ ਹਿਰਨਾ ਬਾਜਾ ਤੇ ਸਿਕਤਾਰਾਂ ਤੇ ਇਹਨਾਂ ਪੜਿਆ ਲੋ ਇਹਨਾਂ ਨੇ ਵੀ ਥੋੜਾ ਜਿਹਾ ਗਿਆਨ ਲੈ ਲਿਆ ਇਹਨਾਂ ਨੇ ਕਹਾ ਪਤਾ ਨਹੀਂ ਸਾਡੇ ਕੋ ਕੀ ਹਲਤੀ ਦੀ ਗੱਠੀ ਕੀ ਆ ਗਿਆ ਇਹ ਬੜੇ ਭੱਜੇ ਵੀ ਪਤਾ ਨਹੀਂ ਅਸੀਂ ਕੀ ਕਰਦਾ ਤੇ ਬਹਿ ਜਾਣਗੇ ਚੁੱਪ ਕਰਕੇ ਹੁਣ ਐਸਾ ਬੈਠਣਗੇ ਮੁੜ ਕੇ ਹੋਰ ਵੀ ਕਿਸੇ ਨੇ ਨਹੀਂ ਬੋਲਣਾ 100 ਸਾਲ ਤੱਕ 100 ਸਾਲ ਤੱਕ ਕੋਈ ਬੋਲਦਾ ਨਹੀਂ 100 ਸਾਲ ਤੱਕ ਦਾ ਗਿਆਨ ਇਹ ਠੰਡਾ ਪੈਣਾ ਹੀ ਨਹੀਂ ਹੈ ਜੇ ਦੁਨੀਆ ਰਹੀ ਜੇ ਦੁਨੀਆ ਨਾ ਰਹੀ ਫਿਰ ਲੋੜ ਨਹੀਂ ਇਸ ਗਿਆਨ ਦੀ ਫਿਰ ਇਹ ਗਿਆਨ ਦੀ ਵੀ ਲੋੜ ਨਹੀਂ ਹੁੰਦੀ ਜੇ ਦੁਨੀਆ ਸਮਾਪਤ ਹੋ ਤੇ ਕੀ ਕਰਾਉਣਾ ਫਿਰ ਇਹ ਤਾਂ ਬੰਦਿਆਂ ਨੂੰ ਦੇਣਾ ਇਸ ਗਿਆਨ ਤੋਂ ਫਿਰ ਇਹਦੀ ਲੋੜ ਨਹੀਂ ਹੁਣ 100 ਸਾਲ ਤੱਕ ਨਹੀਂ ਜਾ ਸਕਦਾ ਇਹਦੀ ਇੰਦੀ ਜੜ ਮਜ਼ਬੂਤ ਹੋ ਗਈ 100 ਸਾਲ ਤੱਕ ਇਹਨੂੰ ਕੋਈ ਹਿਲਾ ਨਹੀਂ ਸਕਦਾ ਦਰਸ਼ਨ ਸਰਵਰ ਜੱਬੇ ਨਹੀਂ ਸਕਦਾ ਮੁੜ ਕੇ ਇਹ ਸੰਤ ਵੀ ਜੰਮੇ ਤਾਂ ਨੇ ਗਿਆਨ ਚੁੱਪ ਕਰਕੇ ਸੀ ਉਹ ਬੰਦੇ ਉਹਨਾਂ ਕੋਲ ਵੀ ਪੂਰਾ ਨਹੀਂ ਸੀ ਅਧੂਰਾ ਸੀਗਾ ਅਧੂਰਾ ਸੀਗਾ ਸੀ ਜ਼ਰੂਰ ਪਰ ਉਹ ਕਹਿੰਦਾ ਨਾ ਦੇਣਾ ਚੰਗਾ ਹੈ ਚੁੱਪ ਕਰੋ ਕੋਈ ਜਦ ਪੂਰੇ ਜਵਾਬ ਨਾ ਹੋਣ ਫਿਰ ਫਾਇਦਾ ਨਹੀਂ ਬੋਲਣ ਪੂਰੀ ਗੱਲ ਦੀ ਸਮਝ ਆਈ ਨਹੀਂ ਸੀ ਜਿੱਦੀ ਕਿ ਸਮਝ ਸੀ ਉਹ ਉਹਦੇ ਨਾਲ ਜੰਗ ਜਿੱਤੀ ਨਹੀਂ ਸੀ ਜਾਂਦੀ ਚੁੱਪ ਕਰਨਾ ਠੀਕ ਸੀ ਚੁੱਪ ਕਰਕੇ ਸਮਝਣ ਦੀ ਲੋੜ ਸੀ ਜਿੰਨਾ ਚਿਰ ਪੂਰੀ ਗੱਲ ਸਮਝ ਨਾ ਲਈਏ ਸਮਝਾਉਣ ਦਾ ਵਿਦਾਨ ਚਾਣ ਦਾ ਕੋਈ ਫਾਇਦਾ ਨਹੀਂ ਹੁੰਦਾ ਉਹ ਚੀਜ਼ ਨੂੰ ਮਦਾਰ ਜੀ ਨਹੀਂ ਲੈ ਕੇ ਆਇਆ ਹੀ ਚਿਪੜ ਕੌੜਾ ਹੁੰਦਾ ਹੈ ਉਹ ਹੀ ਬਿਠਾ ਹੋ ਜਾਂਦਾ ਪੱਕ ਪੱਕ ਕੇ ਹੀ ਬਿਠਾ ਹੋ ਜਾਂਦਾ ਹਾਂ ਤਾਂ ਮਿੱਠਾ ਹੋ ਜੂ ਸਮੈਲ ਵੀ ਹੋ ਜਾਂਦੀ ਹੈ ਪੱਕ ਵੀ ਜਾਂਦਾ ਬੇਲ ਵੀ ਛੱਡ ਦਿੰਦਾ ਰੰਗ ਵੀ ਚੰਗਾ ਹੁੰਦਾ ਪੱਕ ਲੈਣ ਦੋ ਫਿਰ ਕੋਈ ਨਹੀਂ ਇੰਤਜ਼ਾਰ ਕਰ ਲੋ ਪੱਕੂ ਹੈ ਨਾ ਪੱਕਣ ਦਾ ਇੰਤਜ਼ਾਰ ਸੀ ਉਹਨੂੰ ਜਦ ਜੇ ਪੱਕ ਗਿਆ ਪਕਾਉਣ ਵਾਲਾ ਵੀ ਆ ਪਿਆ ਠੀਕ ਟਾਈਮ ਤੇ ਉਹਨੂੰ ਜ਼ਿਆਦਾ ਸਭ ਪਤਾ ਹੈ ਉਹ ਸਭ ਕੋਲ ਦਾ ਕੀਤਾ ਹੋਇਆ ਠੀਕ ਟਾਈਮ ਤੇ ਸਾਰੇ ਉਹਨੇ ਆਪਣੇ ਫਿੱਟ ਕਰਕੇ ਨਾ ਸਭ ਜਗ੍ਹਾ ਤੇ ਆਪਣੇ ਮੋਰਚੇ ਫਿੱਟ ਕਰਕੇ ਫੇਰ ਉਹਨੇ ਬਟਨ ਦੱਬਿਆ ਲੜਾਈ ਦਾ ਔਰ ਸਭ ਬੈਠੇ ਨੇ ਬੰਦੇ ਮੋਰਚਿਆਂ ਤੇ ਜਿਹਦੇ ਕੋ ਜਾਂਦੀ ਹੈ ਫੜਕ ਦੇ ਕੇ ਉਹ ਗਲਿਕ ਹੋ ਜਾਂਦੀ ਹੈ ਉੱਥੇ ਜਦੇ ਚੱਲ ਪੈਂਦਾ ਉਹ ਵੀ ਆ ਬੈਠੇ ਹੀ ਨੇ ਭੱਜਣ ਨੂੰ ਤਿਆਰ ਠੀਕ ਹੈ ਬੈਠੇ ਜਿਵੇਂ ਉਹਨਾਂ ਕੋਲ ਗੱਲ ਕਰਨੀ ਗਈ ਜਦੇ ਚੱਲ ਪਏ ਹਾਂਜੀ ਇਹ ਲੋਕ ਕਿਹਨੇ ਕੀਤਾ ਉਹਨੂੰ ਪੁੱਛੇ ਇਹ ਕਿਹਨੇ ਕੀਤਾ ਇਹਦੇ ਪਿੱਛੇ ਕੌਣ ਇਹਦੇ ਵਿੱਚ ਉਹਨਾਂ ਦੀ ਮੌਤ ਜਿਹੜੇ ਬੋਲਦੇ ਨੇ ਖਿਲਾਫ ਜਿਹੜੇ ਦਸਮ ਗ੍ਰੰਥ ਨੂੰ ਜਾਂ ਗੁਰਮਤ ਨੂੰ ਨਸ਼ਟ ਕਰਨਾ ਚਾਹੁੰਦੇ ਨੇ ਉਹਨਾਂ ਦੀ ਮੌਤ ਬੋਲਦੀ ਉਹਨਾਂ ਦੇ ਪਿੱਛੇ ਉਹਨਾਂ ਦੀ ਮੌਤ ਦਾ ਪ੍ਰੋਗਰਾਮ ਘੜਿਆ ਹੋਇਆ ਹੁਕਮ ਮੌਤ ਹੈ ਜਬਰ ਬੰਦਾ ਹੁਕਮ ਹੈ ਪਰਮੇਸ਼ਰ ਦਾ ਹੁਕਮ ਹੈ ਉਹਦੇ ਪਿੱਛੇ ਹੋਰ ਕੀ ਹੈ ਉਹਦਾ ਹੁਕਮ ਹੈ ਭਾੜੇ ਦੇ ਵਿੱਚ ਸਭ ਕੁਝ ਹੋ ਰਿਹਾ ਹੈ ਸਭ ਕੁਝ ਉਹਨੇ ਫਿੱਟ ਕੀਤਾ ਔਰ ਆਪਾਂ ਨੇ ਕੀਤਾ ਫਿੱਟ ਆਪ ਸਾਡਾ ਤੋਂ ਸਗਲ ਪੁੱਲ ਜੀ ਦਿਆ ਪ੍ਰਵਾਨ ਜੀ ਦਿਆ ਦਿਆ ਕੈਸੀ ਹੋਵੇ ਜੀ ਤੇ ਜਿਹੜੀ ਦਰਗਾਹ 'ਚ ਪ੍ਰਵਾਨ ਹੋਵੇ ਇਹਨਾਂ ਹੋਵੇ ਮੈਂ ਆਪਣੇ ਮਤਲਬ ਦੀ ਦਿਆ ਕਰਾਂ ਜਿਹਨੂੰ ਸੰਸਾਰ ਦਿਆ ਬੰਦਾ ਉਹ ਦਿਆ ਜ਼ਰੂਰੀ ਨਹੀਂ ਹੋ ਦਿਆ ਹੋਵੇ ਦਿਆ ਜਾਣੇ ਜੀ ਕੀ ਕਛਪੁਰ ਮਦਾਨ ਕਰੇ ਪਹਿਲਾਂ ਜੀ ਕੀ ਦਿਆ ਨੂੰ ਜਾਣੇ ਜਾਤ ਵਾਸਤੇ ਦਿਆਰੂ ਜੀ ਦੀ ਦਿਆ ਬਣਿਆ ਹੋਇਆ ਸੰਸਾਰ ਨੇ ਕਿਸੇ ਨੂੰ ਲੱਗੇ ਪੈਰਾਂ ਤੇ ਜੁੱਤੀ ਪਵਾਤੀ ਬੂਟ ਪਾਤੇ ਤੇ ਜੀਤੇ ਦੇ ਆਉਗੇ ਨਹੀਂ ਹੋਈ ਉਹ ਸਰੀਰ ਤਾਂ ਦਿਆ ਹੈ ਸਵਾਟਰ ਦੇ ਤੇ ਕੋਟੀਆਂ ਦੇ ਤੇ ਜੀਤੇ ਦਿਆ ਦੀ ਹੈ ਜੀਤੇ ਦੇ ਆਗਿਆ ਨੂੰ ਚਿੰਤਾ ਮੁਕਤ ਕਰ ਦੋ ਜੰਮਣ ਵਰਨਾ ਮੁੱਕ ਜਾਏਗਾ ਜਿਹੜੇ ਕੰਮ ਆਇਆ ਉਹ ਕੰਮ ਲਾ ਦਿਓ ਉਹਨੂੰ ਉਹ ਤਾਂ ਕੱਟ ਜੀਤੇ ਦੇ ਵਾਲੀ ਉਹ ਨਰਕ ਵੱਲ ਨੂੰ ਜਾਂਦਾ ਰਿਹਾ ਮੋੜ ਕੇ ਉਹਨੂੰ ਆਪਣੇ ਰਸਤੇ ਤੇ ਰਸਤੇ ਪਾ ਦੋ ਉਲਟੇ ਰਸਤੇ ਤੋਂ ਇਹ ਜੀ ਦੀ ਜੀ ਦਾ ਜਜਾਲ ਛੁੱਟ ਜਾਏ ਉਹਦਾ ਸੰਸਾਰ ਛਡਾ ਦਈਏ ਇਹ ਜੀ ਦੀ ਦੇ ਜਦ ਦੇ ਜਾਣ ਜਾਂ ਜੀ ਫਸਿਆ ਇਹਨੂੰ ਕੱਢਣਾ ਕਿਵੇਂ ਉਹਨੂੰ ਕੱਢਣ ਦਾ ਰਸਤਾ ਦੱਸ ਦਈਏ ਇਹ ਜੀ ਤੇ ਦਿਆ ਦਇਆ ਪ੍ਰਵਾਨ ਇਹ ਪ੍ਰਵਾਨ ਦਰਗਾਹ ਦਿਆ ਦੂਜੀ ਦੂਜੀ ਸੰਸਾ ਦੂਜੀ ਪੰਡਤ ਦੀ ਘੜੀ ਹੋਈ ਹੈ ਉਹ ਦਿਆ ਪੰਡਤ ਦੀ ਘੜੀ ਹੋਈ ਹੈ ਵਿਦਵਾਨਾਂ ਦੀ ਘੜੀ ਹੋਈ ਹੈ ਸਰਕਾਰ ਦੀ ਘੜੀ ਹੋਈ ਹੈ ਸਰਕਾਰ ਪੜਨ ਤੇ ਕੋਈ ਹੁੰਦੇ ਨਹੀਂ ਸਰਕਾਰ ਪੰਡਤਾਂ ਨਾਲ ਚੱਲਦੀ ਹੈ ਉਹ ਭਗਤਾ ਸਰਕਾਰ ਨੂੰ ਸਰਕਾਰ ਬੋਲਦੇ ਹੀ ਨਹੀਂ ਤਾਂ ਪਰਮੇਸ਼ਰ ਦੀ ਸਰਕਾਰ ਬੋਲਦੇ ਨੇ ਹੋਰ ਕਿਸੇ ਦੀ ਬੋਲਦੇ ਹੀ ਨਹੀਂ ਬਾਕੀ ਦੀ ਸਰਕਾਰ ਬੋਲਦੇ ਕਿਸੇ ਦੀ ਇੱਕੋ ਹੀ ਸਰਕਾਰ ਹੈ ਉਹ ਕਹਿੰਦੇ ਬਸ ਉਹ ਪਰਮੇਸ਼ਰ ਦੀ ਸਾਰਿਆਂ ਦੇ ਉੱਤੇ ਇਹ ਸਾਰੇ ਜਿਵੇਂ ਉਹ ਕਰਾਉਂਦਾ ਉਹ ਕਰੀ ਜਾਂਦੇ ਨੇ ਤਾਂ ਵਿਚਾਰੇ ਇਹ ਜਨਤਾ ਦੇ ਬਸ ਕੁਝ ਨਹੀਂ ਜਨਤਾ ਨੇ ਨਹੀਂ ਕੁਝ ਹੈਗਾ ਬਸ ਇਹ ਜਿਵੇਂ ਚੱਲ ਚਲਾਉਂਦਾ ਉਹ ਚੱਲਦਾ ਨੇ ਸਾਰੇ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਹਨੂੰ ਇਹ ਦੇਵੇ ਕੀ ਜੀ ਦੀ ਦਇਆ ਆਲਾ ਸੋਦਾ ਸੋਈ ਪੁਰਖ ਸੁਜਾਨ ਹਾਂ ਉਹ ਪੁਰਖ ਸੁਜਾਨ ਹੈ ਉਹਨੂੰ ਸਾਰੀ ਜਾਣਕਾਰੀ ਹੈ ਜੀਰਾ ਜੀ ਦੀ ਦਇਆ ਦੀ ਗਿਆਨ ਜਾਣਦਾ ਨਾ ਸਮਝ ਆ ਜਿਹਨੂੰ ਜਿਹਨੂੰ ਜੀ ਦੇ ਦਾਨ ਦੀ ਸੋਝੀ ਹੈ ਉਹ ਸੁਜਾਨ ਪੁਰਖ ਹੈ ਸੰਸਾਰ ਸਾਰਿਆਂ ਨੂੰ ਗਿਆਨਵਾਨ ਹੋਇਆ ਸੰਸਾਰ ਦੇ ਲੋਕ ਸਰੀਰਕ ਸੁੱਖਾਂ ਨੂੰ ਸੁਖ ਬੰਦੇ ਨੇ ਸਰੀਰਕ ਦੁੱਖਾਂ ਨੂੰ ਦੁੱਖ ਬੰਦੇ ਨੇ ਸਹੀ ਕਿਸੇ ਨੂੰ ਬਿਮਾਰੀ ਤੋਂ ਇਲਾਜ ਪੈਸੇ ਦੇ ਦੇਣੇ ਜੀ ਦੀ ਦਿਆ ਬੰਦੇ ਨੇ ਜੀ ਦੀ ਦਿਆ ਨਹੀਂ ਹੈ ਰੋਟੀ ਭੁੱਖੇ ਨੂੰ ਖਿਲਾਤੀ ਜੀ ਦੀ ਦਿਆ ਨਹੀਂ ਹੈ ਦਰਗਾਹ ਜਿਹੜੀ ਜਾਏ ਉਹ ਖਾਣ ਵਾਲੇ ਦਾ ਜੀ ਬੰਦਾ ਹੀ ਹੋਵੇ ਟੈਂਪਰੇਰੀ ਤੌਰ ਤੇ ਉਹ ਟੈਂਪਰੇਰੀ ਜੀ ਗੱਲ ਹੈ ਥੋੜੀ ਦੇਰ ਵਾਸਤੇ ਬਾਅਦ ਛੱਡ ਗਿਆ ਬੰਦੇ ਇਹ ਜੇ ਸੰਸਾਰੀ ਸੁਖ ਨੇ ਟੈਂਪਰੇਰੀ ਇਸ ਕਰਕੇ ਜਿਹਨੂੰ ਜਿਆ ਦਇਆ ਜੀ ਦੀ ਕੀ ਹੁੰਦੀ ਹੈ ਦੀ ਸਮਝ ਹੈ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਨ ਕੁਰਬਾਨ ਜਿਹਨਾਂ ਨੂੰ ਆਪਣਾ ਪ੍ਰਭ ਲੱਗਿਆ ਨਾਨਕ ਉਹਨਾਂ ਤੇ ਕੁਰਬਾਨ ਜਿਹੜੇ ਆਪਣੇ ਪ੍ਰਭ ਨਾਲ ਜੁੜ ਗਏ ਜੁੜੇ ਦੇ ਬਿਨਾ ਜੀਤੇ ਤੇ ਆ ਕੀ ਦੱਸੀ ਨਹੀਂ ਜਾ ਸਕਦੀ ਕੀਤੀ ਨਹੀਂ ਜਾ ਸਕਦੀ ਸ਼ਬਦ ਨਾਲ ਜੁੜੇ ਤੇ ਬਿਨਾ ਜੀ ਤੇ ਦਇਆ ਨਹੀਂ ਕੀਤੀ ਜਾ ਸਕਦੀ ਮਾਗ ਸੁੱਚੇ ਸੇ ਕਾਢੀ ਹੈ ਜਿਨ ਪੂਰਾ ਗੁਰੂ ਮਿਹਰਬਾਨ ਬਾਗ ਸੁੱਚੇ ਸੇ ਕਾਢੀ ਬਾਗਲੇ ਪੀਣੇ ਉਹ ਸੁੱਚੇ ਹੋ ਜਾਂਦੇ ਨੇ ਜਿਨ ਪੂਰਾ ਗੁਰੂ ਮਿਹਰਬਾਨ ਬਾਗਲੇ ਮਹੀਨੇ ਨਹਾਉਂਦੇ ਨੇ ਨਾ ਹੈਰਾਨ ਕਰਦੇ ਨੇ ਲੋਕ ਇਹ ਸੁੱਚਾ ਬੰਦੇ ਨੇ ਉਹਨੂੰ ਜਿਹੜੇ ਨਾਲ ਲਿਆ ਮਾਗ ਸੁੱਚੇ ਸੇ ਕਾਢੀ ਹੈ ਜਿਹਨ ਪੂਰਾ ਉਹ ਕਹਿੰਦੇ ਜਿਹੜਾ ਨਹਾਇਆ ਆ ਨਾ ਪਿੰਡਾ ਧੋਲਿਆ ਜਿਹਨੂੰ ਸੱਚਾ ਹੋ ਗਿਆ ਗੁਰਬਾਣੀ ਨਹੀਂ ਬੋਲਦੀ ਕਹਿੰਦੇ ਸੱਚੇ ਸੇ ਨਾ ਆਖਿਆ ਨਾ ਬੈਠ ਜਾ ਪਿੰਡਾ ਧੋਏ ਸੱਚੇ ਸਹੀ ਨਾਨਕਾ ਜੇ ਮਨ ਵਸੇ ਸੋਏ ਹੁਣ ਦੋਹਾਂ ਦਾ ਸੱਚੇ ਪੜੇ ਦਾ ਫਰਕ ਹੈ ਉਹ ਪਿੰਡਾ ਧੋੜ ਲੂ ਬਾਗ ਦੇ ਮਹੀਨੇ ਪਾਣੀ ਨਾਲ ਸੱਚਾ ਬੁੱਧਰ ਗੁਰਬਾਣੀ ਬੰਦੂ ਸੱਚਾ ਬੁੱਧੀ ਹੈ ਬੰਦ ਸੱਚਾ ਗੱਲ ਨੂੰ ਗੱਲ ਕਰਦੀ ਹੈ ਜਿਨ ਮਨ ਵਸਿਆ ਸੋਏ ਜਿਨ ਪਾਇਆ ਪ੍ਰਭ ਆਪਣਾ ਇਸ ਕਰਕੇ ਸੱਚੇ ਉਹ ਨੇ ਮੰਗਦੇ ਪੀਂਦੇ ਹੋਣਗੇ ਨਾਉਣ ਦੀ ਲੋੜ ਨਹੀਂ ਹੈ ਪਰ ਇਸ ਗੱਲ ਦੀ ਲੋੜ ਨਹੀਂ ਹੈ ਜੀ ਲਿਆ ਪ੍ਰਵਾਨ ਸਮਝਿਆ ਗੁਰੂ ਸੱਚੇ ਨੇ ਉਹ ਸੱਚੇ ਨੇ ਜਿਨ੍ਹਾਂ ਨੂੰ ਜੀ ਦਿਆ ਪ੍ਰਵਾਨ ਦੀ ਸਮਝ ਹੈ ਔਰ ਪੂਰਾ ਗੁਰ ਮਿਹਰਬਾਨ ਹੈ ਜਿਨ੍ਹਾਂ ਤੇ ਉਹਨੇ ਸਮਝ ਦਿੱਤੀ ਹੈ ਜਿਹਨੂੰ ਸਮਝ ਦਿੱਤੀ ਆ ਉਹ ਪੂਰਾ ਪੂਰਾ ਮਿਹਰਬਾਨ ਸਮਝ ਦੇਣ ਵਾਲਾ ਜਿਹਨਾਂ ਤੇ ਮਿਹਰਬਾਨ ਹੈ ਉਹ ਸੁੱਚੇ ਸੁੱਚੇ ਸੇ ਕੱਢ ਉਹ ਸੁੱਚੇ ਬਾਹਰ ਕੱਢ ਲੈਣੇ ਨੇ ਸੰਸਾਰ ਤੋਂ ਨੇ ਸੁੱਚੇ ਸੰਸਾਰ ਚ ਰਹਿਣ ਦੇਣੇ ਸੇ ਕੱਢੀ ਹੈ ਬਾਗ ਦੇ ਵਿੱਚ ਕਿਸੇ ਨੂੰ ਕੋਈ ਫਲ ਨਹੀਂ ਮਿਲਣਾ ਤੀਰਸਾਂ ਦੇ ਨਹਾਉਣ ਦਾ ਫਲ ਸਿਰਫ ਉਹਨੂੰ ਮਿਲਣਾ ਜਿਹਨੂੰ ਜੀ ਦਇਆ ਦੀ ਸਮਝ ਆ ਗਈ ਦਇਆ ਜਾਣੇ ਜੀ ਕੀ ਕੁਝ ਪੁਰਦਾਨ ਕਰੇ ਜਿਹੜਾ ਇਹ ਕੰਮ ਕਰੂ ਜੀ ਦੀ ਦਇਆ ਨੂੰ ਜਾਣ ਕੇ ਉਹ ਪੁਰਦਾਨ ਕਰੂ ਜਿਹੜਾ ਜੀ ਦੇ ਕਬੂਲਦਾ ਹੈ ਜਿਹੜਾ ਜੀ ਨੂੰ ਹੈ ਭਵ ਸਾਗਰ ਚੋਂ ਕੱਢਣ ਵਾਲਾ ਵਸਤੂ ਦਵੇ ਉਹ ਨੂੰ ਕੋਈ ਲਵੇ ਵਸੂ ਕੋਈ ਨਾ ਲਵੇ ਇਹ ਗੱਲ ਅਲੱਗ ਹੈ ਕੋਈ ਉਹਦਾ ਲਾਭ ਉਠਾਵੇ ਕੋਈ ਨਾ ਉਠਾਵੇ ਇਹ ਲੱਗ ਪਰ ਉਹਨੂੰ ਇਥੋਂ ਉਹਨੇ ਬਾਹਰ ਕੱਢਣਾ ਦੇਣ ਵਾਲੇ ਨੂੰ ਜਿਹੜਾ ਜੀ ਦਿਆ ਤੇ ਦਿਆ ਕਰ ਰਿਹਾ ਹੈ ਉਹਨੂੰ ਨਹੀਂ ਸੰਸਾਰ ਚ ਉਹਨੇ ਰਹਿਣ ਦੇਣਾ ਫਿਰ ਉਹਦਾ ਅਗਲਾ ਜਨਮ ਤੇ ਕੋਈ ਨਹੀਂ ਹੋਣਾ ਬਾਕੀ ਦਾ ਹੁੰਦਾ ਰਹੇ ਉਹ ਦੱਸਣ ਦੀ ਡਿਊਟੀ ਪਰਮੇਸ਼ਰ ਦੀ ਹੈ ਕਿਹਨਾਂ ਨੂੰ ਦਸੀਏ ਭਾਈ ਆ ਜਿਹੜਾ ਉਲਟਾ ਤੁਹਾਨੂੰ ਪੱਟੀ ਪੜਾਤੀ ਕਿਸੇ ਨੇ ਨਾ ਤੀਰਥਾਂ ਦੀ ਲੋੜ ਦੀ ਇਹ ਨਹੀਂ ਛੱਡ ਦੋ ਤੁਸੀਂ ਆਹ ਕੰਮ ਕਰ ਲਓ ਇਹਦੇ ਨਾਲ ਤੁਹਾਡਾ ਮਸਲਾ ਹੱਲ ਹੋ ਜੂ ਉਹਦੇ ਨਾਲ ਮਸਲਾ ਨਹੀਂ ਹੱਲ ਹੋਣਾ ਬਿਮਾਰੀ ਦੂਰ ਨਹੀਂ ਹੋਣੀ ਦਵਾਈ ਤਾਂ ਕਰਦੇ ਹੋ ਪਰ ਮਰਜ ਬੜਤਾ ਗਿਆ ਜਿਉਂ ਜਿਉਂ ਦਵਾ ਕੀ ਜੇ ਦੁੱਖ ਜਿਉਂ ਜਿਉਂ ਦਵਾ ਕਰਦਾ ਹੈ ਉਹ ਤਾਂ ਮਰਜ ਬੜਦਾ ਜਾਂਦਾ ਹੈ ਜਿਉਂ ਜਿਉਂ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਮਲ ਭਜੰਬੂ ਸਾਧੇ ਕਰਦਾ ਗਿਆ ਉਹ ਤੇ ਹੰਕਾਰ ਵੱਧਾ ਚਲਾ ਗਿਆ ਤਾਂ ਕਰਕੇ ਆਪ ਪਰਮੇਸ਼ਰ ਨੂੰ ਦੱਸਣਾ ਪਿਆ ਭਗਤ ਭੇਜ ਕੇ ਵੀ ਇਹ ਕੰਮ ਨਾ ਕਰੋ ਇਹ ਤਾਂ ਵਿਚਾਰੇ ਉਸੇ ਚੱਕਰ 'ਚ ਤੇ ਵੇ ਸਮਝ ਲੋਕ ਇਹਨਾਂ ਨੇ ਭਰੋਸਾ ਕਰ ਲਿਆ ਛਾਤਰ ਲੋਕਾਂ ਨੇ ਭਰੋਸਾ ਕਰ ਲਿਆ ਛਾਤਰ ਨੇ ਉਹ ਲੋਕ ਗੁਰੂ ਆਏ ਭਗਤਾਂ ਆਏ ਸਾਰੇ ਕੁਝ ਆਏ ਇਹ ਫੇਰ ਉਲਟਾ ਹਟਦੇ ਦੀ ਪੱਟੀ ਪੜਾਉਣ ਤੇ ਅਗ ਕਿਉਂ ਨਹੀਂ ਹਟਦੇ ਗੱਲ ਕੀ ਹੈ ਆਨੂੰ ਗਲਤ ਵੀ ਨਹੀਂ ਕਹਿੰਦੇ ਵੀ ਭਗਤ ਗਲਤ ਸੀ ਭਗਤ ਵੀ ਠੀਕ ਨੇ ਅਸੀਂ ਕਹਿੰਦੇ ਉਹ ਵੀ ਠੀਕ ਹੈ ਭਗਤ ਇਹਨਾਂ ਨੂੰ ਕਿਤੇ ਠੀਕ ਨਹੀਂ ਕਹਿੰਦੇ ਭਗਤਾਂ ਇਹਨਾਂ ਨੂੰ ਠੀਕ ਨਹੀਂ ਕਹਿੰਦੇ ਇਹ ਭਗਤਾਂ ਨੂੰ ਠੀਕ ਕਹਿੰਦੇ ਨੇ ਫਿਰ ਭਗਤਾਂ ਵਾਲੀ ਪੜ੍ਹਾਈ ਕਿਉਂ ਨਹੀਂ ਕਰਾਉਂਦੇ ਦੂਈ ਕਾਤੇ ਕਰਾਉਂਦੇ ਨੇ ਜਿਹੜੀ ਪੜ੍ਹਾਈ ਭਗਤ ਇਹਨਾਂ ਨੇ ਗਲਤ ਹੈ ਉਹੀ ਪੜ੍ਹਾਈ ਕਰਾਈ ਜਾਂਦੇ ਨੇ ਇਹ ਸ਼ਾਤਾਂ ਦੀ ਤਾਂ ਹੋਰ ਕੀ ਨੇ ਕੀ ਭਲਾ ਕਰ ਰਹੇ ਨੇ ਸੰਸਾਰ ਦਾ ਹੈ ਕਾਦੇ ਵਾਸਤੇ ਕਰ ਰਹੇ ਨੇ ਆਪਣਾ ਵੀ ਜੀਵਨ ਖਰਾਬ ਦੁਨੀਆ ਦਾ ਵੀ ਖਰਾਬ ਇਹਨਾਂ ਤੋਂ ਛਡਾਉਣ ਵਾਸਤੇ ਭਗਤ ਭੇਜੇ ਭੇਜ ਤਾਂ ਹੀ ਭਗਤਾਂ ਦੇ ਲੋਕ ਖਰਾਬ ਹੁੰਦੇ ਨੇ ਇਹ ਸ਼ਾਦਰ ਦੇ ਲੋਕ ਖਰਾਬ ਹੁੰਦੇ ਨੇ ਨਾ ਪਬਲਿਕ ਨੂੰ ਵੀ ਗੁੰਮਰਾਹ ਕਰਕੇ ਕਰ ਲੈਂਦੇ ਨੇ ਖਰਾਬ ਰਾਜੇ ਨੂੰ ਵੀ ਨਾਲ ਲਾ ਲੈਂਦੇ ਨੇ ਵੀ ਇਹ ਤਾਂ ਸਾਰਾ ਜੀ ਸਿਸਟਮ ਹੀ ਖਰਾਬ ਹੋ ਜੂ ਆਪਣਾ ਤਾਂ ਇਹ ਹੋ ਜੂ ਉਹ ਹੋ ਜੂ ਇਹ ਦੁਨੀਆ ਸਾਰੀ ਬਾਕੀ ਹੋ ਜੂ ਇਹ ਆਪ ਰਾਜਾ ਨਹੀਂ ਬੋਲਦੇ ਰਾਜੇ ਨੂੰ ਜੇ ਸਾਰੀ ਦੁਨੀਆ ਕਹਿੰਦੇ ਰਾਜਾ ਹੀ ਨਹੀਂ ਤਾਂ ਆਪਣਾ ਰਾਜ ਕਿਵੇਂ ਚੱਲੂ ਇਹ ਗੱਲਾਂ ਨਹੀਂ ਹੁੰਦੀਆਂ ਗਰਾਊਂਡ ਉਹਨਾਂ ਦੇ ਸੰਸਾਰੀ ਲੈਵਲ ਤੇ ਠੀਕ ਹੁੰਦੀ ਹੈ ਵੈਸੇ ਸੰਸਾਰੀ ਲੈਵਲ ਤੇ ਉਹਨਾਂ ਦਾ ਵੀ ਠੀਕ ਹੈ ਦਲੀਲਾਂ ਸੰਸਾਰੀ ਆਦਮੀ ਉਹਨਾਂ ਦੀ ਦਲੀਲਾਂ ਮੰਨ ਲੈਂਦੇ ਨੇ ਸੰਸਾਰੀ ਆਦਮੀ ਬਾਤੇ ਉਹਨਾਂ ਨੇ ਦਲੀਲਾਂ ਬਦਲਦਾ ਨੇ ਸਾਡੀਆਂ ਨਹੀਂ ਹੈ ਉਹ ਕਹਿੰਦਾ ਲਓ ਜੀ ਗਾਹਾਂ ਕਿਹਨੇ ਦੇਖਿਆ ਛੱਡੋ ਪਰੇ ਗੱਲ ਖਤਮ ਹੋਈ ਕਮਿਊਨਿਸਟ ਕਹੀ ਦਿੰਦੇ ਨੇ ਜਿਹੜੇ ਸੰਸਾਰੀ ਉਹ ਗਾਹਾਂ ਦੀ ਉਹਨਾਂ ਨੇ ਕਹਿੰਦਾ ਕੀ ਲੈਣਾ ਤੁਸੀਂ ਹੁਣ ਦੀ ਗੱਲ ਕਰੋ ਫਿਰ ਤੁਸੀਂ ਤੇ ਜਲ ਤੇ ਵੀ ਕੀ ਲੈਣ ਜਗਾ ਦੇ ਕੋ ਲੈਣ ਬਾਲਾ ਫਿਰ ਕੇ ਵੀ ਕੀ ਲੈਣ ਸਮਾਧੀ ਲਾ ਕੇ ਵੀ ਕੀ ਲੈਣ ਛੱਡ ਦਿਓ ਫਿਰ ਗੁਰੂ ਬਿਲਕੁਲ ਹੀ ਛੱਡ ਦਿਓ ਫਿਰ ਇਹ ਤੋਂ ਕੈਟਾਗਰੀਆਂ ਦੋ ਹੋ ਜਾਂਦੀਆਂ ਨੇ ਇੱਕ ਝੂਠੇ ਧਰਮ ਨੂੰ ਵਾਲੇ ਇੱਕ ਬਿਲਕੁਲ ਨਾਸਤਕ ਇੱਕ ਦੇਵਤੇ ਹੋ ਗਏ ਇੱਕ ਰਕਸ਼ਿਸ਼ ਹੋ ਗਏ ਇੱਥੋਂ ਜਾ ਕੇ ਦੋ ਧੜੇ ਬਣਦੇ ਜਾਂ ਸੱਚੇ ਧਰਮ ਤੋਂ ਇਹ ਪਖੰਡੀ ਲੋਕ ਭੱਜ ਜਾਂਦੇ ਨੇ ਦੂਏ ਨਾਲ ਖਰਾਬ ਹੋ ਜਾਂਦੇ ਨੇ ਰਾਖੀ ਖੜੇ ਰਾਖੀ ਵੀ ਇਹਨਾਂ ਦੀ ਚੰਗੀ ਗੋਡੀਆਂ ਲਾਉਂਦੇ ਨੇ ਇਹਨਾਂ ਨੂੰ ਫਿਰ ਸੱਚ ਧਰਮ ਦੀ ਛੜ ਲੈਣੀ ਹੋ ਪੈਂਦੀ ਜੇ ਦੂਏ ਪਾਸੇ ਦਾ ਜਵਾਬ ਨਹੀਂ ਰਹਿੰਦਾ ਫਿਰ ਸੱਚ ਧਰਮ ਦੀ ਇਹਨਾਂ ਨੂੰ ਛੜ ਲੈਣੀ ਪੈਂਦੀ ਉਹ ਨੂੰ ਜੱਡੀ ਦੀ ਪ੍ਰਗਟ ਕਹਿੰਦੇ ਨੇ ਵੀ ਜੱਡੀ ਪ੍ਰਗਟ ਹੋਈ ਆ ਭਗਤ ਪੈਦਾ ਹੋਏ ਭਗਤਾਂ ਦਾ ਵਿਰੋਧ ਕਰਦੇ ਜਿੰਨਾ ਚਿਰ ਤਾਂ ਭਗਤ ਪ੍ਰਗਟ ਹੁੰਦੇ ਨੇ ਦੇਖੋ ਉਹਨਾਂ ਚਿਰ ਤਾਂ ਵਿਰੋਧ ਕਰਦੇ ਨੇ ਝੂਠ ਧਰਮ ਵਾਲੇ ਜਦ ਝੂਠ ਧਰਮ ਹਾਰ ਜਾਂਦਾ ਸਾਰੀ ਦੁਨੀਆ ਦਾ ਫੇਰ ਇਹ ਉਹਨੂੰ ਚੱਡੀ ਨੇ ਐ ਉਹ ਸਾਰੀ ਦੁਨੀਆ ਦਾ ਝੂਠ ਧਰਮ ਹਾਰਿਆ ਹੈ ਝੂਠ ਧਰਮ ਹਾਰਿਆ ਹੈ ਟੀਵੀ ਤੇ ਕੋਈ ਦੀ ਜ਼ਰੂਰਤ ਨਹੀਂ ਆ ਕੇ ਕੋਈ ਸਾਬਤ ਕਰ ਦਵੇ ਤੁਹਾਨੂੰ ਠੀਕ ਸਭ ਨੂੰ ਲੱਗਾ ਕਰੀ ਜਾਂਦੇ ਨੇ ਉਹ ਕੋਈ ਬਾਹ ਕੱਢ ਕੇ ਨਹੀਂ ਕਹਿ ਸਕਦਾ ਵੀ ਧਰਮਾਂ ਆ ਚੀਜ਼ ਆ ਸੱਚ ਕੀ ਹੈ ਕਿਤੇ ਜੁਰਤ ਨਹੀਂ ਬੜੇ ਬੜੇ ਜਿੰਨੇ ਸਿਆਣੇ ਬੰਦੇ ਨੇ ਕੋਈ ਧਰਮ ਦੇ ਪੱਕਾ ਵਿਸ਼ਵਾਸ ਹਾਂ ਵਿਰੋਧ ਇਸ ਕਰਕੇ ਨਹੀਂ ਕਰਦੇ ਵੋਟਾਂ ਲੈਣੀਆਂ ਨੇ ਸਿਆਸਤਦਾਨ ਅੰਦਰੋਂ ਜਾਣਦੇ ਨੇ ਵੀ ਬੋਲਡ ਕਹਿੰਦੇ ਹੈ ਕਹਿੰਦੇ ਹੈ ਉਹਨਾਂ ਦੀ ਮਜਬੂਰੀ ਹੈ ਉਹ ਉਹ ਜਿਹਦੀ ਮਜਬੂਰੀ ਨਹੀਂ ਹੈ ਉਹ ਕਹਿ ਸਕਦਾ ਬਾਕੀ ਨਹੀਂ ਕਹਿੰਦੇ Hey.